ਕੋ ਨਾਮ ਧਿਆਵ ਪ੍ਰਾਣੀ ਬਈ ਆਪਣੀ ਪਤ ਸੇਤੀ ਘਰ ਜਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕਿਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਦਿਆਵੋ ਆਪਣੀ ਪਤ ਸੇਤੀ ਕਰ ਜਾਵੋ ਇਕੋ ਨਾਮ ਧਿਆਉਣ ਵਾਸਤੇ ਸਾਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਉਹਨਾਂ ਦੇ ਹੁਕਮਾਂ ਹਲ ਧਿਆਨ ਕਰੋ ਉਹ ਕਹਿੰਦੇ ਉਠ ਇਸ਼ਨਾਨ ਕਰੋ ਪਰਵਾਤੇ ਸੋਏ ਹਰਿਆ ਰਾਦੇ ਵਿਖੜੇ ਦਾਵ ਲੰਘਾਵੇ ਮੇਰਾ ਗੋਬਿੰਦ ਸੁਖ ਸਹਿ ਸੇਤੀ ਕਰ ਜਾ ਫੇਰ ਕੀ ਕਹਿੰਦੇ ਹਨ RAM ਨਾਮ ਤੁਮ ਚੌਪੜ ਸਾਚੋ ਸਾਜੋ ਜੇ ਤੁਸੀਂ ਖੇਲ ਹੀ ਕੋਈ ਖੇਲਣੀ ਹੈ ਤੇ RAM ਨਾਮ ਰੂਪੀ ਚੌਪੜ ਬਣਾ ਲਓ RAM ਨਾਮ ਤੁਮ ਚੌਪੜ ਸਾਜੋ ਤੇ ਸਤ ਕਰੋ ਤੁਮ ਸਾਰੀ ਸਤ ਜਿਹੜਾ ਸਤ ਨਾਮ ਉਹਦੀਆਂ ਉਹਦੀਆਂ ਨਰਦਾਂ ਬਣਾ ਲਓ ਤੇ ਫੇਰ ਕਰੋ ਕਿ ਜਿੱਤੋ ਕੀ ਕੋਈ ਮਾਇਆ ਜਿੱਤੋ ਜਾਂ ਕੋਈ ਤੁਸੀਂ ਆਪਣੇ ਹੀਰੇ ਜਵਾਹਰਾਤ ਜਿੱਤੋ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਕੋ ਜੀਤੋ ਜੇ ਜਿੱਤਣਾ ਤੇ ਇਹਨਾਂ ਨੂੰ ਜਿੱਤੋ ਤੇ ਐਸੀ ਖੇਲ ਹਰ ਪਿਆਰੀ ਇਸ ਤਰ੍ਹਾਂ ਦੀ ਖੇਲ ਉਸ ਅਕਾਲ ਪੁਰਖ ਨੂੰ ਪਿਆਰੀ ਹੈ ਤੋ ਮੈਂ ਇੱਕ ਇਹ ਰਵਿਦਾਸ ਜੀ ਦਾ ਸ਼ਬਦ ਲਿਆ ਉਹ ਕਹਿੰਦਾ ਖਟ ਕਰਮ ਕੁਲ ਸੰਯੋਗਤ ਹਰ ਭਗਤ ਹਿਰਦੇ ਨਾ ਹੈ ਤੇ ਕਹਿੰਦੇ ਹਨ ਚਰਨਾਰ ਬਿੰਦ ਨਾ ਕਥਾ ਭਾਵੈ ਸੁਪਾ ਤੁਲ ਸੁਮਾਨ ਸੋ ਮੈਂ ਦੇਖਦਾ ਹਾਂ ਅਸੀਂ ਹੁਣ ਜੇ ਗੁਰਦੁਆਰੇ ਵੀ ਜਾਣ ਦਾ ਪ੍ਰੋਗਰਾਮ ਬਣਾਉਨੇ ਆ ਕਹਿੰਦੇ ਜੀ ਭਈ ਸਾਨੂੰ ਤੇ ਸੱਦਾ ਨਹੀਂ ਉਹਨਾਂ ਨੇ ਦਿੱਤਾ ਤੇ ਅਸੀਂ ਕੀ ਕਰਨਾ ਜਾ ਕੇ ਉੱਥੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਜਿਹੜਾ ਅਖੰਡ ਪਾਠ ਹੈ ਇਹ ਤੇ ਇੱਕ ਮਿੰਟ ਮੈਂ ਅਰਜ਼ ਕਰਦਾ ਇੱਕ ਐਸੀ ਮਰਜ਼ਾਦਾ ਬਣਾਤੀ ਪਈ ਪੂਰਾ ਸੁਚਮ ਨਾਲ ਇਹ ਪਾਠ ਪਾਠ ਸ਼ੁੱਧ ਹੋ ਕੇ ਹੋ ਜਾਏ 101 ਸਧਾਰਨ ਪਾਠ ਦਾ ਫਲ ਹੈ ਕਦੇ ਜਿਹੜਾ ਸ੍ਰੀਮਦ ਭਾਗਵਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਗਟ ਹੋਣ ਤੋਂ ਪਹਿਲਾਂ ਸੀ ਉਹ ਜਿਸ ਵੇਲੇ ਪਤਾ ਲੱਗਾ ਸੰਕਾਦਕ ਵਗੈਰਾ ਉਹਨਾਂ ਨੇ ਕਿਤੇ ਅਰਜ਼ ਕੀਤੀ ਸੂਤ ਜੀ ਨੂੰ ਕਿ ਸਾਨੂੰ ਉਹ ਕਥਾ ਸੁਣਾਓ ਤੇ ਉਸ ਕਥਾ ਨੂੰ ਸੁਣਨ ਦੇ ਵਾਸਤੇ 33 ਕਰੋੜ ਦੇਵਤਾ ਵੀ ਆ ਗਿਆ ਤੇ ਪਿਤਰ ਵੀ ਆ ਗਏ ਉਥੇ ਉਹ ਕਹਿੰਦੇ ਕਿ ਇਹ ਜਿਹੜੀ ਕਥਾ ਹੈ ਇਹ ਜਿਹੜਾ ਯੱਗ ਹੈ ਇਹਦੇ ਨਾਲ ਪ੍ਰੀਸ਼ਤ ਰਾਜਾ ਮੁਕਤ ਹੋ ਗਿਆ ਸੀ ਇਸ ਕਰਕੇ ਅਸੀਂ ਵੀ ਬਗੈਰ ਨੇਂਦਾ ਦਿੱਤੇ ਤੋਂ ਬਗੈਰ ਸੱਦਾ ਦਿੱਤੇ ਤੋਂ ਉਹ ਜਾ ਕੇ ਸੁਣਦੇ ਹਨ ਕਿੱਡੀ ਤਾਕਤ ਸੀ ਉਹ ਤੁੰਦਲੀ ਉਹਨੇ ਕਿਹਾ ਇੱਕ ਸੱਤਾਂ ਪੋਰੀਆਂ ਵਾਲਾ ਬਾਂਸ ਗੱਡ ਦਿਓ ਮੇਰੀ ਆਤਮਾ ਉੱਤੇ ਬੈਠ ਜਾਏਗੀ ਆਪਣੇ ਭਰਾਤਾ ਗੋਕਰਨ ਨੂੰ ਕਹਿੰਦਾ ਤੇ ਕਹਿੰਦਾ ਵੀ ਮੇਰਾ ਉਧਾਰ ਹੋ ਜਾ ਕਹਿੰਦੇ ਨਿਸ਼ਾਨੀ ਕੀ ਕਹਿੰਦੇ ਜਿਵੇਂ ਦੋ ਜਿਸ ਵੇਲੇ ਸਕੰਦ ਪੜੇ ਜਾਣਗੇ ਉਸ ਵੇਲੇ ਇੱਕ ਗੱਠ ਫੁੱਟ ਜਾਏਗੀ ਉਹ ਇਸੇ ਤਰ੍ਹਾਂ ਹੋਇਆ ਉਸਨੇ ਕਥਾ ਕੀਤੀ ਉਸ ਦੀ ਕਲਿਆਣ ਕਰ ਦਿੱਤੀ ਕਿਆ ਸੀ ਉਹਦੇ ਵਿੱਚ ਉਹਦੇ ਵਿੱਚ ਜਿਹੜੇ ਅਵਤਾਰ ਧਾਰੇ ਹਨ ਮਹਾਰਾਜ ਨੇ ਵਿਸ਼ਨੂੰ ਭਗਵਾਨ ਨੇ ਉਹ ਅਵਤਾਰ ਜਿਹੜੇ ਧਾਰੇ ਹਨ ਉਹਨਾਂ ਦੀ ਕਥਾ ਹੈ ਕ੍ਰਿਸ਼ਨ ਮਹਾਰਾਜ ਨੇ ਕੀ ਕੀਤਾ ਰਾਮਚੰਦਰ ਨੇ ਬਲ ਰਾਜੇ ਨੂੰ ਉਧਾਰ ਕਰਨ ਵਾਸਤੇ 52 ਨੇ ਕੀ ਕੀਤਾ ਬੜੇ ਅਵਤਾਰ 24 ਅਵਤਾਰਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖੀ ਮੇਰਾ ਕਹਿਣ ਦਾ ਭਾਵ ਉਸ ਕਥਾ ਆ ਕੇ ਇੱਥੇ ਗੁਰਦੁਆਰੇ ਇਹ ਅਖੰਡ ਪਾਠ ਇਹ ਜਿਹੜੇ ਭਾਗਾਂ ਵਾਲੇ ਉਹ ਤਾਂ ਕਈਆਂ ਨੂੰ ਇਦਾਂ ਵੀ ਨਹੀਂ ਪਤਾ ਵੀ ਅਸੀਂ ਮੱਥਾ ਟੇਕਣ ਗ੍ਰੰਥ ਸਾਹਿਬ ਨੂੰ ਆਏ ਉਹ ਕਹਿੰਦੇ ਵੀ ਘਰ ਵਾਲਿਆਂ ਨੂੰ ਰਾਜੀ ਕਰਨ ਚੱਲੇ ਆ ਵੀ ਉਹਨਾਂ ਨੇ ਸੱਦਾ ਦਿੱਤਾ ਵੀ ਅਸੀਂ ਦਿਖਾਵਾ ਦੇ ਆਈਏ ਮੂੰਹ ਦਿਖਾ ਲਿਆਈਏ ਵੀ ਫੇਰ ਚਾਹੇ ਉਥੇ ਅਸੀਂ ਉਹਨਾਂ ਦੇ ਨਾਲ ਮਿਕਸ ਅਪ ਹੋਈਏ ਚਾਹੇ ਨਾ ਇੱਥੇ ਵੀ ਆਇਆ ਕੋਈ ਬੰਦਾ ਤੋਂ ਉਹਦੇ ਨਾਲ ਮੂੰਹ ਨਾਲ ਮੂੰਹ ਜੁੜ ਜਾਏਗਾ ਔਰ ਉਹ ਫਿਰ ਨਾ ਕੀ ਗੱਲਾਂ ਕਰੀ ਜਾਣੀ ਉਹਨਾਂ ਨੂੰ ਕੋਈ ਪਤਾ ਨਹੀਂ ਆਖੋ ਧੰਨ ਸਤਿਗੁਰੂ ਰਾਮ ਸਿੰਘ ਇਹ ਮਰਜ਼ਾਦਾ ਸ਼ੁਰੂ ਕਰਨ ਵਾਲੇ ਗੁਰੂ ਰਾਮ ਸਿੰਘ ਉਹਨਾਂ ਨੇ ਇਹ ਵੀ ਨਾਲ ਹੁਕਮ ਕੀਤਾ ਕਿ ਪਾਠ ਦੇ ਪਾਸ ਬਚਨ ਨਾ ਕੋਈ ਕਰੇ ਆਓ ਬੈਠ ਕੇ ਮੱਥਾ ਟੇਕ ਕੇ ਭਜਨ ਕਰੋ ਅਬਲ ਤਾਂ ਨਾਮ ਧਾਰੀਆਂ ਪਰ ਬਹੁਤਿਆਂ ਪਰ ਮਾਲਾ ਹੀ ਨਹੀਂ ਹੁੰਦੀਆਂ ਵੇ ਭਜਨ ਅਸੀਂ ਹੁਣ ਹੋਰ ਇੱਕ ਖਿਮਾ ਕਰਨਾ ਇੱਕ ਹੋਰ ਰਿਵਾਜ ਸਾਡੇ ਚੱਲ ਪਿਆ ਉਹ ਛਿਕੂ ਦੇ ਵਿੱਚ ਪਾ ਕੇ ਅਸੀਂ ਮਾਲਾ ਰੱਖੀ ਹੋਈਆਂ ਭਈ ਘਰੋਂ ਨਾ ਸਾਨੂੰ ਰੜਿਆਉਣੀ ਪਵੇ ਮਾਲਾ ਉੱਥੇ ਮੱਥਾ ਟੇਕਿਆ ਤੇ ਉੱਥੋਂ ਮਾਲਾ ਚੱਕ ਲਈ ਪ੍ਰਧਾਨ ਹੋਣਾ ਨੇ ਉਦਮ ਕੀਤਾ ਆ ਭਈ ਉਹ ਦੋ ਕਵਾਰੀ ਵਾਰੀ ਉੱਥੇ ਕਰਕੇ ਤਾਂ ਲਓ ਜੀ ਤੁਹਾਡੀ ਮਾਲਾ ਇੱਥੇ ਪਈ ਸਾਨੂੰ ਨਹੀਂ ਇਹਦੇ ਨਾਲ ਕੋਈ ਕੰਮ ਇਸ ਤਰ੍ਹਾਂ ਦਾ ਅਸੀਂ ਕੰਮ ਕਰ ਰਹੇ ਆ ਤੇ ਸੋਚ ਲਵੋ ਭਈ ਸਾਨੂੰ ਸਤਿਗੁਰੂ ਜਗਜੀਤ ਸਿੰਘ ਜੀ ਕੀ ਕੁਝ ਸਾਡੇ ਵਾਸਤੇ ਕਰ ਰਹੇ ਹਨ ਕਿਸ ਤਰ੍ਹਾਂ 8-8 ਘੰਟੇ ਨਾਮ ਜਪਾਉਂਦੇ ਹਨ ਕਿਸ ਤਰ੍ਹਾਂ ਉੱਥੇ ਉਹਨਾਂ ਡੰਡੇ ਦੇ ਨਾਲ ਜਪਾ ਰਿਹਾ ਹੁਣ ਇੱਕ ਪੌਲੇ ਦੀ ਇੱਕ ਮੌਲੇ ਦੀ ਇੱਕ ਪੌਲੇ ਦੀ ਹੁਣ ਪੌਲੇ ਦੀ ਇਹ ਆ ਵੀ ਉੱਥੇ ਜਿਹੜੇ ਰਹਿਣ ਵਾਲੇ ਆ ਉਹਨਾਂ ਦੇ ਘਰਾਂ ਚੋਂ ਟੈਲੀਵਿਜ਼ਨ ਕੱਢੇ ਗਏ ਹਨ ਉੱਥੇ ਪਹਿਰੇ ਲੱਗ ਗਏ ਜਿਹੜਾ ਨਿਤਨੇਮ ਚ ਨਾ ਆਵੇ ਉਹਨੂੰ ਕਹਿੰਦੇ ਬੰਨ ਵੀ ਬਿਸਤਰਾ ਤੇ ਤੁਰਦਾ ਲੋਕ ਘਰ ਨੂੰ ਜਾ ਹੁਣ ਜੇ ਤੂੰ ਇੱਥੇ ਆ ਕੇ ਤੂੰ ਇੱਥੇ ਵੀ ਡੇਰੇ ਬੈਠੇ ਰਹਿਣਾ ਭਜਨ ਨਹੀਂ ਕਰਨਾ ਇੱਥੇ ਕਾਦੇ ਵਾਸਤੇ ਐਵੇਂ ਆ ਕੇ ਬੈਠ ਗਿਆ ਮੇਰੀਆਂ ਗੱਲਾਂ ਇਹਨਾਂ ਨੂੰ ਸਾਰ ਬਚਨ ਕਹਿੰਦੇ ਲੋਹ ਸਾਰ ਮੈਨੇ ਲੋਹਾ ਉਹ ਲੋਹੇ ਦੀ ਜਿਹੜੀ ਬੁਰਕੀ ਨਾ ਉਹ ਨਿਗਲੀ ਨਹੀਂ ਜਾ ਸਕਦੀ ਚਿੱਥੀ ਨਹੀਂ ਜਾ ਸਕਦੀ ਪਰ ਮੈਂ ਸਤਿਗੁਰੂ ਜਗਜੀਤ ਸਿੰਘ ਦੇ ਦਰ ਦਾ ਕੂਕਰ ਹਾਂ ਮੈਨੂੰ ਉਹਨਾਂ ਨੇ ਇਸ ਡਿਊਟੀ ਲਾਈ ਹੈ ਕਿ ਤੂੰ ਇਹ ਢੰਡੋਰਾ ਦੇਈ ਚੱਲ ਜਿਹੜੇ ਜਾਗਣਗੇ ਉਹ ਆਪਣਾ ਘਰ ਰੱਖ ਲੈਣਗੇ ਤੋਂ ਇਸ ਪਾਸੇ ਅਸੀਂ ਜਾਣੇ ਕਲਯੁਗ ਦਾ ਪ੍ਰਭਾਵ ਹੈ ਸਤਿਗੁਰੂ ਰਾਮ ਸਿੰਘ ਜੀ ਨੇ ਕਿਹਾ ਸੀ ਕਲ ਯੁਗ ਮੈਂ ਸਤਜੁਗ ਵਰਤਾਉ ਤਵੀ ਬਾਰਮਾ ਬਪ ਕਹਾਉ ਹੁਣ ਅਸੀਂ ਦੇਖ ਲਈਏ ਭਈ ਅਸੀਂ ਕਿੰਨੇ ਕੁ ਸਤਜੁਗੀ ਹਾਂ ਕਿੰਨਾ ਕੁ ਸਵੇਰੇ ਉੱਠਦੇ ਹਾਂ ਕਿੰਨੀ ਬਾਣੀ ਪੜ੍ਹਦੇ ਹਾਂ ਕਿੰਨਾ ਅਸੀਂ ਜੇ ਨੁਕਤਾ ਚੀਨੀ ਕਰਨੀ ਹੋਵੇ ਉਹ ਕੀ ਕਰਦਾ ਉਹ ਕੀ ਕਰਦਾ ਇਹ ਨਹੀਂ ਕਰਨਾ ਕਹਿੰਦੇ ਬਾਦ ਵਿਵਾਦ ਕਾਹੂ ਸਿਓ ਨਾ ਕੀਜੇ ਤੇ ਕਰੇ ਕੀ ਕਹਿੰਦੇ ਰਸਨਾ ਰਾਮ ਰਸਾਇਣ ਪੀਜੇ ਜਿਹੜੇ ਸਵਾਸ ਬਾਦ ਵਿਵਾਦ ਚ ਜਾਣੇ ਆ ਉਹ ਭਜਨ ਕਰੋ ਇਹ ਕਹਿੰਦੇ ਰੇ ਚਿਤ ਚੇਤਸ ਕੀ ਕੀ ਨ ਦਿਆਲ ਦਮੋਦਰ ਬਿਬਹਿ ਨ ਜਾਣਸ ਕੋਈ ਜਾਂ ਸਤਗੁਰੂ ਜੀ ਕਹਿੰਦੇ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗਾਏ RAM ਰਾਜ ਉਹ ਜਗਤ ਤੇ ਕਿਉਂ ਆਏ ਜਿਨ੍ਹਾਂ ਨੇ ਨਾਮ ਨੂੰ ਚੇਤੇ ਨਹੀਂ ਕੀਤਾ ਇਹ ਸ਼ਬਦ ਸੁਣੋ ਰੇ ਚਿਤ ਚੇਤ ਚੇਤ ਅਚੇਤ ਕਾਹੇ ਨ ਬਾਲ ਮੀ ਕਹਦੇ ਜਾਤ ਤੇ ਕੇ ਪਦ ਅਮਰਿਆ ਕੀ ਪਦ ਅਮਰਿਆ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਤੇ ਆੜ ਦਾਮ ਕੋਛੀ ਪਰੋ ਹੋਇਓ ਲਖਿਣਾ ਬੁੰਨਾ ਤਨਨਾ ਧਿਆਨ ਰੱਖਿਓ ਭਈ ਕਿਹੜੀ ਜਾਤ ਚੋਂ ਉੱਠ ਕੇ ਕੀ ਕੰਮ ਕਰਕੇ ਦਿਖਾਏ ਹਨ ਬੁੰਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਤੇ ਬਲਿਹਾਰੀ ਇਸ ਜਾਤ ਕੋ ਜਿਨ ਜਪਿਓ ਸਿਰਜਨਹਾਰ ਨੀਚ ਕੁਲਾ ਜਲਾਹਿਰਾ ਪਇਓ ਗੁਣੀ ਗਹੀਰਾ ਰਬ ਦਾਸ ਤਵੰਤਾ ਢੋਰਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਪ੍ਰਭ ਪਾਇਆ ਇਹ ਇਹ ਸ਼ਬਦ ਪਤਾ ਕਿਹਦਾ ਹੈ ਇਹ ਜੱਟ ਭਗਤ ਦਾ ਹੈ ਧੰਨੇ ਦਾ ਉਹ ਹਸਾਵਨਾ ਨਾਲ ਜ਼ਿਮੀਂਦਾਰ ਕੁਝ ਥੋੜਾ ਜਿਹਾ ਆਪਣੇ ਆਪ ਨੂੰ ਉੱਚੀ ਜਾਤ ਸਮਝਦੇ ਕਿਉਂਕਿ ਸਾਰੇ ਹੀ ਇਹਨਾਂ ਦੇ ਪਾਸ ਕੰਮ ਕਰਦੇ ਤੇ ਉਹ ਇਹ ਹੁਣ ਸ਼ਬਦ ਉਚਾਰਦਾ ਕਹਿੰਦਾ ਕਿ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਉਹਦਾ ਗੋਬਿੰਦ ਦੇ ਨਾਮ ਦੇ ਨਾਲ ਮਨ ਲੀਨ ਹੋ ਗਿਆ ਤੇ ਕਹਿੰਦੇ ਆੜ ਦਾਮ ਕੋ ਛੀਪਰੋ ਅੱਧੀ ਦਮੜੀ ਦਾ ਪੈਸੇ ਦਾ ਅੱਠਵਾਂ ਹਿੱਸਾ ਚੌਥਾ ਹਿੱਸਾ ਦਮੜੀ ਤੇ ਆੜ ਦਾਮ ਕੋ ਛੀਪਰੋ ਹੋਇਓ ਲੱਖ ਲੱਖਾਂ ਦਾ ਬਣ ਗਿਆ ਤੇ ਬੋਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਤੇ ਨੀਚ ਕੁਲਾ ਹਰੋ ਭੈਉ ਗੁਣੀ ਗਹੀਰਾ ਗੁਰੂ ਗੋਬਿੰਦ ਸਿੰਘ ਇੱਕ ਦਿਨ ਦਰਬਾਰ 'ਚ ਬੈਠੇ ਕਹਿੰਦੇ ਭਾਈ ਦੱਸੋ ਭਈ ਕਬੀਰ ਦੇ ਵੇਲੇ ਰਾਜਾ ਕਿਹੜਾ ਸੀ ਬਾਦਸ਼ਾਹ ਕਿਹੜਾ ਸੀ ਕੋਈ ਖੋਜੀ ਜਿਹੜਾ ਉਹਨੇ ਤਾਂ ਭਾਵਾਂ ਉਹਨੂੰ ਪਤਾ ਹੋਏ ਆਮ ਨੂੰ ਕੀ ਪਤਾ ਸੀ ਭਈ ਕੌਣ ਸੀ ਪਰ ਉਹ ਇੱਕ ਨੀਚ ਜਾਤ ਦਾ ਜਿਹਦੇ ਨਿਆਣੇ ਭੁੱਖੇ ਸੌਂਦੇ ਸੀ ਦਾਣੇ ਚੱਬ ਕੇ ਉਹਦੀ ਮੈਂ ਕਥਾ ਨਹੀਂ ਛੇੜਦਾ ਜਿਸ ਤਰ੍ਹਾਂ ਉਹਨੇ ਭਜਨ ਕੀਤਾ ਤੇ ਪ੍ਰਾਪਤੀ ਕੀਤੀ ਉਹ ਬੁਣਦਾ ਹੈ ਕਹਿੰਦੇ ਹਨ ਜਬ ਲਗ ਧਾਗਾ ਬਾਹੋਂ ਬੇਹੀ ਤਬ ਲਗ ਵਿਸਰੇ RAM ਸਨੇਹੀ ਮੈਂ ਜਿਸ ਵੇਲੇ ਉਹ ਇੱਕ ਸਵਾਸ ਨਾਲ ਉਹ ਧਾਗਾ ਖਿੱਚਣਾ ਨਾ ਨਾਲ ਚ ਮੇਰਾ ਸਵਾਸ ਬਿਰਥਾ ਚਲੇ ਜਾਣਾ ਤੇ ਸਾਡੇ ਕਿੰਨੇ ਜਾਂਦੇ ਸਵਾਸ ਬਿਰਥੇ ਪਤਾ ਹੀ ਨਹੀਂ ਇਹਦੀ ਕੀਮਤ ਹੀ ਨਹੀਂ ਨੀਚ ਕੁਲਾ ਜਲਾ ਹੈ ਰੋਪਾਇਓ ਗੁਣੀ ਗਹੀਰਾ ਤੇ ਫੇ ਕਹਿੰਦੇ ਰਬਦਾਸ ਧਵੰਤਾ ਨੀਤ ਹੁਣ ਉਹ ਧੰਨਾ ਕਹਿੰਦਾ ਜੱਟ ਕਹਿੰਦਾ ਭਈ ਰਵਦਾਸ ਜਿਹੜਾ ਰੋਜ਼ ਹੀ ਮਰਿਓ ਪਸ਼ੂ ਢੋਂਦਾ ਤਿੰਨ ਤਿਆਗੀ ਮਾਇਆ ਉਹ ਵੀ ਮੈਂ ਕਥਾ ਨਹੀਂ ਛੇੜਦਾ ਕਿਦਾਂ ਤਿਆਗੀ ਮਾਇਆ ਮੈਂ ਪੂਰੇ 11 ਵਜੇ ਸਮਾਪਤ ਕਰ ਦੇਣਾ ਕਹਿੰਦੇ ਰਵਦਾਸ ਧਵੰਤਾ ਢੋਰਨੀ ਤਿੰਨ ਤਿਆਗੀ ਮਾਇਆ ਤੇ ਹੋਇਆ ਕਿ ਪ੍ਰਗਟ ਹੋਇਆ ਸਾਧ ਸੰਗ ਪ੍ਰਭ ਦਰਸ਼ਨ ਪਾਇਆ ਤੇ ਫੇਰ ਫੇ ਕਹਿੰਦਾ ਹੋਰ ਲਾਗੀ ਜੋਗੀ ਗਿਣਨੇ ਨਾ ਕਹਿੰਦਾ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਸੈਣ ਜਿਹੜਾ ਭਗਤ ਸੀ ਉਹ ਨਾਈ ਸੀ ਹੁਣ ਨਾਈਆਂ ਦਾ ਕੰਮ ਤੁਹਾਨੂੰ ਪਤਾ ਵਿਆਹਾਂ ਦੇ ਵਿੱਚ ਕੀ ਨੈਣ ਦਾ ਕੰਮ ਹੁੰਦਾ ਤੇ ਉਹ ਵਿਚਾਰਿਆਂ ਨੂੰ ਰਹਿੰਦ ਖੂੰਦ ਚੀਜ਼ ਮਿਲਦੀ ਹੈ ਤੇ ਹਰ ਵੇਲੇ ਘਰ ਵਾਲਿਆਂ ਦੀ ਉਸਤੀ ਕਰੀ ਜਾਣੀ ਗੀਤ ਬਣਾ ਬਣਾ ਕੇ ਉਹਨਾਂ ਦੀ ਉਪਮਾ ਕਰੀ ਜਾਣੀ ਕਈ ਕੁਝ ਕਰੀ ਜਾਣਾ ਕਹਿੰਦੇ ਹਨ ਸੈਣ ਨਾਈ ਬੁੱਤਕਾਰੀ ਆ ਇੱਕ ਬੂਤੀ ਤੇ ਇੱਕ ਉਹ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਦੇ ਹਜੂਰੀ ਚੋ ਸੀਗੇ ਨਾ ਢਾਡੀ ਇਹ ਕਹਿੰਦੇ ਖੜਬੂਤੀ ਕਹਿੰਦੇ ਕਿ ਉਹ ਕਹਿੰਦੇ ਖੜਬੂਤੀ ਕੀ ਹੁੰਦੀ ਹੈ ਉਹ ਬੂਤੀਆਂ ਖੜਬੂਤੀਆਂ ਸਾਰੀਆਂ ਹੀ ਕਾ ਬੂਤੀ ਤਾਂ ਹੋਇਆ ਨਾ ਭਈ ਲੜਕੇ ਦਾ ਨਾਂ ਕਿਹਦਾ ਜਨਮ ਹੋਇਆ ਜਾ ਕੇ ਉੱਥੇ ਖਬਰ ਦੇ ਆ ਉੱਥੋਂ ਕੁਝ ਨਾ ਕੁਝ ਮਿਲ ਹੀ ਜਾਣਾ ਤੇ ਉਹ ਖੜਬੂਤੀ ਵੀ ਉਹ ਚੌਧਰੀ ਹੁਣਾਂ ਦਾ ਬੈਲ ਚੜਾ ਗੁਜ਼ਰ ਗਿਆ ਤੇ ਉਹ ਜਾ ਕੇ ਉਹਨੂੰ ਕਹਿਆ ਵੀ ਕਿਸੇ ਬੌਲ ਦਾ ਨਾਂ ਕੀ ਲਾਗੇ ਛਾਗੇ ਕਿਤੇ ਧਿਆਨ ਰੱਖੇ ਤੋ ਮਿਲਣਾ ਮੁਲਣਾ ਕੱਛ ਨਹੀਂ ਹੁੰਦਾ ਉਹ ਕਹਿੰਦਾ ਜੀ ਉਹਦਾ ਤਾਂ ਕੋਲੜੂ ਵੱਜਦਾ ਉਹ ਕਹਿੰਦਾ ਵਜਾਉਂਦਾ ਵਜਾਉਂਦਾ ਚਲਾ ਜਾਏ ਤੇ ਵਜਾਉਂਦਾ ਵਜਾਉਂਦਾ ਆ ਜਾਏ ਪਰ ਉੱਥੇ ਸਨੇਹਾਂ ਦੇ ਇਹ ਖੜਬੂਤੀ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ